ਬਾਵਨ ਅੱਖਰ ਜੋਰੇ ਆਨ ਸਗਿਆ ਨਾ ਅੱਖਰ ਏਕ ਪਛਾਣ ਅਖਰ ਹੈ ਇਹ ਅਖਰ ਇਹਨਾਂ ਬੜਨ ਨੇ ਕੀ ਕੀਤੇ ਬਵਜਾ ਅੱਖਰ ਜੋੜ ਲੈ ਹੋਰੇ ਹੋਰ ਗ੍ਰੰਥ ਬਣਾ ਲੈ ਤੋਂ ਲੱਗ ਲੈ ਹੋਰੇ ਭਾਸ਼ਾ ਬਣਾ ਲਈ ਹੋਰੇ ਕਹਾਣੀਆਂ ਬਣਾ ਲਈਆਂ ਸਿਮਲ ਦਿਸ਼ਾਸਤਰ ਕਰ ਲੈ ਸੱਚ ਦੀ ਗੱਲ ਛੱਡ ਕੇ ਹੋਰ ਹੋਰ ਗੱਲਾਂ ਖਤਰਾ ਖਜੋੜ ਲੈ ਬੜੇ ਗ੍ਰੰਥ ਨਿਕਲੇ ਰਿਜ਼ਲਟ ਕੀ ਹੋਇਆ ਸਕਿਆ ਨਾ ਅਖਰ ਇੱਕ ਅਖਰ ਉਹ ਜਿਹੜਾ ਇੱਕ ਹੈ ਅਖਰ ਉਹ ਅਖਰ ਹੈ ਜਿਹੜਾ ਰੋਗ ਤੋਂ ਮੁਕਤ ਹੈ ਇੱਕ ਨੂੰ ਨਹੀਂ ਪਛਾਣ ਸਕਿਆ ਸੰਸਾਰ ਐਨੇ ਗ੍ਰੰਥ ਲਿਖ ਮਾਰੇ ਇਹਦੇ ਪ੍ਰਾਣ ਲਿਖ ਮਾਰੇ ਪਰ ਉਹਦੇ ਅਖਰ ਕੀ ਹੈ ਇਹ ਨਹੀਂ ਪਛਾਣ ਨਹੀਂ ਹੈ ਇੰਨੇ ਗ੍ਰੰਥ ਲਿਖਣ ਦਾ ਅੱਖਰ ਜੋੜਨ ਦਾ ਕੀ ਫਾਇਦਾ ਸੀ ਅੱਖਰ ਤਾਂ ਬਵਲਜਾ ਹੀ ਇਹਨਾਂ ਦੇ ਵਿੱਚ ਵੀ ਸਰਵਜਵਾ ਕੋਈ ਨਹੀਂ ਉਹ ਗ੍ਰੰਥ ਜਿਹੜੇ ਲਿਖ ਲੈ ਗੱਲ ਕੁਝ ਵੀ ਨਹੀਂ ਆ ਕਿੰਨੀ ਕਬਾਣੀ ਹੈ ਕਬੀਰ ਦੀ ਕਿੰਨੀ ਕਬਾਣੀ ਹੈ ਇਹਦੇ ਚ ਅਖਰ ਕੀ ਹੈ ਸਾਰਾ ਹੀ ਦੱਸੋ ਕਈ ਵਾਰ ਦੱਸੋ ਕੋਈ ਐਡੀ ਕਬਾਣੀ ਜੀ ਬਥੇਰੀ ਸੀ ਲਿਖੀ ਹੋਈ ਉਹ ਇਹਨਾਂ 18 ਪ੍ਰਾਣ ਲਿਖਣ ਦੀ ਕੀ ਲੋੜ ਪਈ ਸੀ ਸਿਮਰਤੀਆਂ ਲਿਖਣ ਦੀ ਕੀ ਲੋੜ ਪਈ ਸੀ ਸਕਿਆ ਦਾ ਅਖਰ ਇੱਕ ਪਛਾਣ ਸੱਚ ਦਾ ਸਤ ਦਾ ਸ਼ਬਦ ਕਬੀਰਾ ਕਹੇ ਪੰਡਤ ਹੋਏ ਸੋ ਅਨਪੈ ਰਹੇ ਸਤ ਦਾ ਸ਼ਬਦ ਕਬੀਰਾ ਕਹੇ ਕਬੀਰ ਜੋ ਕਹਿ ਰਿਹਾ ਸੱਚ ਦੀ ਗੱਲ ਕਹਿ ਰਿਹਾ ਸੱਚ ਦਾ ਉਪਦੇਸ਼ ਕਹਿ ਰਿਹਾ ਸ਼ਬਦ ਦਾ ਉਪਦੇਸ਼ ਸੱਚ ਦਾ ਸ਼ਬਦ ਕਬੀਰ ਕਹਿੰਦਾ ਜੋ ਬਹਿ ਗਿਆ ਇਹ ਸੱਚ ਕੀ ਹੈ ਸੱਚ ਕਿਹੜਾ ਇਹ ਸੱਚ ਦਾ ਉਪਦੇਸ਼ ਦਿੱਤਾ ਨਾ ਮੈਂ ਅੱਖਰ ਐਵੇਂ ਨਹੀਂ ਜੋੜੇ ਅੱਖਰ ਜੋੜੇ ਨੇ ਜ਼ਰੂਰ 52 ਪਰ ਉਪਦੇਸ਼ ਸੱਚ ਦਾ ਦਿੱਤਾ ਹੈ ਪੰਡਤ ਨੇ ਇਹਨੇ ਅੱਖਰ ਜੋੜ ਕੇ ਸੱਚ ਦਾ ਉਪਦੇਸ਼ ਨਹੀਂ ਦਿੱਤਾ ਫਿਰ ਕਾਹਨੂੰ ਨੂੰ ਜੋੜੇ ਨੇ ਕਾਹਦੇ ਵਾਸਤੇ ਜੋੜੇ ਨੇ ਜਿਹੜੀਆਂ ਜਿਹੜੀਆਂ ਕਿਤਾਬਾਂ ਲਿਖੇ ਨੇ ਵਿਦਵਾਨ ਰੋਜ਼ ਸੱਚ ਦੀ ਜਗ੍ਹਾ ਨਹੀਂ ਕਰਦੇ ਉਹ ਕਾਦੀ ਕਰਦੇ ਨੇ ਗੱਲ ਫਿਰ ਉਹ ਸੱਚ ਕਾ ਸ਼ਬਦ ਕਬੀਰਾ ਪੰਡਤ ਹੋਏ ਉਪਦੇਸ਼ ਜੋ ਕਹਿ ਰਿਹਾ ਸੱਚ ਦਾ ਹੈ ਸੱਚ ਕੀ ਹੈ ਉਹਦੀ ਜਾਣਕਾਰੀ ਕਰਾ ਰਿਹਾ ਹੈ ਸੱਚ ਇੱਕੋ ਹੀ ਹੈ ਸੱਚ ਅਖਰ ਹੈ ਸਤ ਕਾ ਸ਼ਬਦ ਕਬੀਰਾ ਕਹੇ ਪੰਡਤ ਹੋਏ ਸੋ ਹਨ ਪੈ ਰਹੇ ਜੇ ਪੰਡਤ ਹੋਵੇ ਕੋਈ ਪੰਡਤ ਹੈ ਨਹੀਂ ਪੰਡਤ ਆਪਣੇ ਆਪ ਨੂੰ ਕਹਿਣਾ ਦੇ ਜੇ ਕੋਈ ਪੰਡਤ ਹੋਵੇ ਨਾ ਜ ਤਾਂ ਉਹਨੂੰ ਪੈਸਾ ਦੀਏ ਬਈ ਪਰਨੂੰ ਭੈਣਾ ਦੀ ਅਨਭੈ ਰਹੇ ਪੈ ਰਹੇ ਤਾਂ ਉਹਦੇ ਰਹੇ ਜੀਵਨ ਨੂੰ ਬਤੀਤ ਕਰੇ ਕੋਈ ਪੰਡਤ ਨਹੀਂ ਹੈ ਉਹਦੇ ਪੰਡਤ ਕੋਈ ਪਰ ਪੰਡਤ ਕਿਹਾ ਜਾਂਦਾ ਕੀ ਹੁੰਦਾ ਕਬੀਰ ਨੇ ਦੱਸਿਆ ਉਹ ਦੱਸਣ ਪਿਆ ਪੰਜੂ ਪਾਸ਼ਾ ਕੀ ਕਹਿ ਰਿਹਾ ਕਬੀਰ ਫਿਰ ਇਹ ਪੰਡਤ ਨਹੀਂ ਹੈ ਪੰਡਤ ਹੁੰਦਾ ਕਿਹਾ ਜੇ ਸੋ ਪੰਡਤ ਜੋ ਮਨ ਪਰਬੋਧਾ ਹੈ ਪਰਬੋਧਾ ਦਾ ਬੁਲਾਇਆ ਪਰਬੋਧ ਆਇਆ ਕਿਉਂਕਿ ਉਹਨੇ ਕੀ ਕੀਤਾ ਬਣਦਾ ਬਾਬਲ ਅਛਰ ਜੋਰੇ ਆਨ ਹੋਰ ਹੋਰ ਗਿਆਨ ਦੇ ਬਵਜਾ ਸਰ ਜੋੜ ਕੇ ਗ੍ਰੰਥ ਲਿਖ ਲੈ ਸੰਸਾਰੀ ਗਿਆਨ ਉਹਦੇ ਚ ਪ੍ਰਬੋਧ ਨਹੀਂ ਹੈ ਆਤਮ ਗਿਆਨ ਨਹੀਂ ਹੈ ਬਵੇਕ ਨਹੀਂ ਹੈ ਇਹਦੇ ਚ ਬਵੇਕ ਦੀ ਝਲਕ ਨਹੀਂ ਆ ਰਹੀ ਉਹਨਾਂ ਗ੍ਰੰਥਾਂ ਚੋਂ ਗੀਤਾ ਜੋ ਨਹੀਂ ਆ ਰਹੀ ਬਵੇਕ ਦੀ ਝਲਕ ਜੋ ਮਰਜੀ ਕਹੀ ਜਾਂਦੇ ਹੈ ਪੰਡਤ ਹੋਏ ਸੋ ਅਨਪੈ ਰਹੇ ਸੱਚ ਦਾ ਸ਼ਬਦ ਕਬੀਰਾ ਕਹੈ ਪੰਡਤ ਹੋਏ ਸੋ ਅਨਪੈ ਰਹੇ ਕਹਿੰਦਾ ਸੱਚ ਦਾ ਆਪਣੇ ਕਹਿ ਰਿਹਾ ਕਬੀਰ ਦਾ ਪਰ ਜੇ ਕੋਈ ਪੰਡਤ ਹੋਵੇ ਉਹਨੂੰ ਕਾਦੀ ਪੈ ਹੁੰਦੀ ਹੈ ਅਨਪੈ ਰਹੇ ਕਬੀਰ ਕਹਿੰਦਾ ਮੈਂ ਪੰਡਤ ਹਾਂ ਸੋ ਪੰਡਤ ਕਹੀਆ ਹੈ ਹਮਾਰਾ ਬ੍ਰਾਹਮਣ ਸੋ ਜੋ ਬ੍ਰਹਮ ਵਿਚਾਰਾ ਸੋ ਬ੍ਰਾਹਮਣ ਕਹੀਏ ਤਾਂ ਹਮਾਰੇ ਸਾਡੇ ਦਾ ਬ੍ਰਾਹਮਣ ਉਹਨੂੰ ਕਹਿੰਦਾ ਹੈ ਜਿਹੜਾ ਬ੍ਰਹਮ ਦੇ ਵਿਚਾਰ ਕਰੇ ਇਹ ਬ੍ਰਹਮ ਦੇ ਵਿਚਾਰ ਕੀਤੀ ਹੈ ਤੂੰ ਇਹਨੂੰ ਪੜ੍ਹ ਨਹੀਂ ਕਰ ਰਿਹਾ ਸਮਝ ਸ਼ਾਸਤਰ ਪੜ੍ਹਾ ਰਿਹਾ ਕੋ ਵਿਦਵਾਨ ਜੋ ਹੈ ਪੜ੍ਹਨ ਪੰਡਤ ਵਿਦਵਾਨ ਹੈ ਇਹੀ ਸਾਡੇ ਵਿਦਵਾਨ ਨੇ ਜਿਹੜੇ ਵਿਦਵਾਨ ਦਾ ਰੌਲਾ ਪਾਉਂਦੇ ਸਾਰੇ ਪੰਡਤ ਨੇ ਵਿਦਵਾਨ ਨੂੰ ਆ ਦਰਜਾ ਦਿੱਤਾ ਹੈ ਗੁਰਬਾਣੀ ਦਾ ਦਰਜਾ ਵਿਦਵਾਨ ਦਾ ਤੁਸੀਂ ਜੇ ਵਿਦਵਾਨ ਨੂੰ ਤੁਸੀਂ ਗੁਰਬਾਣੀ ਤੇ ਲੈਣਾ ਕੀ ਪੰਗਾ ਕਿਉਂ ਲੈਂਦੇ ਹੋ ਵਿੱਚ ਥੋੜੀ ਸਮਝ ਤੋਂ ਪਰੇ ਹੈ ਥੋੜੀ ਬੁੱਧੀ ਤੋਂ ਪਰੇ ਦੀ ਗੱਲ ਹੈ ਤੂੰ ਚੁੱਪ ਕਰਕੇ ਬਹਿ ਜਾ ਹੋਰ ਹੋਰ ਕਰੀ ਜਾ ਗੱਲਾਂ ਹੋਰ ਜਿਹੜੇ ਗਿਆਨਾਂ 'ਚ ਪੰਗੇ ਲਈ ਜਾਓ ਇਧਰ ਨਾ ਇਹ ਤਾਂ ਤੁਹਾਡੇ ਵਾਸਤੇ ਦੀ ਗੱਲ ਨਹੀਂ ਹੈ ਦੋ ਵਾਰ ਪਟਕੀ ਦੇ ਉਹ ਜਿੱਥੇ ਤੁਹਾਡੀ ਤਾਕਤ ਤੇ ਪਰੇ ਆ ਭਲਵਾਨ ਜਾ ਕੇ ਚੱਕ ਕੇ ਹੱਥ ਤੇ ਜੇ ਦੋ ਵਾਰ ਪਟਕਿਆ ਅਬਲ ਤਾਂ ਇੱਕ ਪਟਕੇ ਨਾਲ ਤੁਸੀਂ ਦੂਆ ਪਾਣੀ ਵੀ ਨਹੀਂ ਮੁੜ ਮੁਰਗੇ ਖਾੜੇ 'ਚ ਨਹੀਂ ਆਉਣਾ ਜਿਹਦੇ ਇੱਕ ਇੱਕ ਪਟਕਾ ਦੇਤਾ ਮੁੜ ਕੇ ਆਇਆ ਬਸ ਖਾੜੇ ਜੇ ਬਾਹਰ ਨਿਕਲ ਜਾਓ ਤੁਸੀਂ ਤਾਂ ਥੋੜੇ ਵੱਲ ਦੀ ਗੱਲ ਨਹੀਂ ਹੈ ਦਰੋੜ ਤੁਸੀਂ ਚੁੱਪ ਕਰਕੇ ਖੁੱਜੇ ਲੱਗ ਕੇ ਬੈਠੋ ਬਥੇਰਾ ਵੀ ਰੌਲਾ ਪਾ ਲਿਆ 200 ਸਾਲ ਬਥੇਰਾ ਨੁਕਸਾਨ ਕਰ ਲਿਆ ਬਥੇਰਾ ਪਖੰਡਵਾਦ ਫਲਾ ਲਿਆ ਬਥੇਰਾ ਬੱਬਲ ਭੂਸਾ ਪਾ ਲਿਆ ਐਸਜੀਪੀਸੀ ਨੂੰ ਹੁਣ ਤੁਹਾਡੀ ਨਹੀਂ ਕਹਿਣਾ ਤੁਹਾਡੀ ਕਿਸੇ ਨਾ ਸੁਣਨੀ ਨਹੀਂ ਤੁਹਾਡੀ ਹੁਣ ਕਿਸੇ ਥੋੜੇ ਪੱਲੇ ਕੱਖ ਨਹੀਂ ਹੈ ਸੁਣੋ ਕੀ ਸੁਣੋ ਉਹਦੀ ਜੇ ਪੱਲੇ ਆ ਕੁਝ ਸਦਕਾ ਸ਼ਬਦ ਗਵੀਰਾ ਦਾ ਹੈ ਪੰਡਤ ਹੋਏ ਸੋ ਅਨੁਭਵ ਹੈ ਜੇ ਪੰਡਤ ਕੋਈ ਹੋਵੇ ਤਾਂ ਨਿਰਭੈ ਰਹੇ ਥੋੜੇ ਜਿਹੇ ਨਿਰਭੈ ਵਿਦਵਾਨ ਦੱਸੋ ਕਿਹੜਾ ਪੈ ਮੁਕਤ ਵਿਦਵਾਨ ਇੱਕ ਵੀ ਕੱਢੋ ਉਹ ਜਿਹੜਾ ਪੈਮ ਮੁਕਤ ਉਹ ਗੱਲ ਕਰਿਆ ਬਾਕੀ ਕਿਸੇ ਨੂੰ ਬੋਲਣ ਦੀ ਬੋਲ ਨਹੀਂ ਸਕਦਾ ਬਾਕੀ ਦਖਲ ਨਹੀਂ ਦੇ ਸਕਦਾ ਇਹਦੇ ਵਿੱਚ ਅਨਪੈ ਦੀ ਜਿਹੜਾ ਹੈ ਨਿਰਭੈ ਦੀ ਹੈ ਉਹਦੀ ਦਖਲ ਦੇ ਸਕਦਾ ਪੰਡਤ ਹੋਏ ਸੋ ਗੁਰਬਾਣੀ ਦੀ ਭਾਸ਼ਾ ਵਿੱਚ ਜੇ ਕੋਈ ਵਿਦਵਾਨ ਹੈ ਉਹ ਨਿਰਭੈ ਬਵ ਹੋਣਾ ਚਾਹੀਦਾ ਵਿਦਵਾਨ ਕੌਣ ਬ੍ਰਹਮ ਵਿਦਿਆ ਦਾ ਗਿਆਤਾ ਜੇ ਵਿਦਵਾਨ ਹੈ ਜੇ ਬ੍ਰਹਮ ਦਾ ਕੋਈ ਗਿਆਤਾ ਹੈ ਬ੍ਰਹਮ ਦਾ ਵਿਦਿਆ ਜੇ ਗਿਆਤਾ ਹੈ ਉਹ ਨਿਰਭੈ ਹੋਣਾ ਚਾਹੀਦਾ ਤੁਹਾਡੇ ਨਿਰਭੈ ਕੌਣ ਤੁਸੀਂ ਕੋਲ ਮਾਇਆ ਦੇ ਦੇਵਾਲੇ ਪ੍ਰਾਣੀ ਝੂਠ ਡੋਰੀ ਪਈ ਲੇਕਿਨ ਮਾਇਆ ਦੇ ਦੇਵਾਲੇ ਪ੍ਰਾਣੀ ਝੂਠ ਡੋਰੀ ਪਈ ਪੰਡਤ ਲੋਕਾਂ ਕੋ ਵਿਵਹਾਰ ਗਿਆਨਵੰਤ ਕੋ ਤਤ ਵਿਚਾਰ ਪੰਡਤ ਲੋਕਾਂ ਦਾ ਕੀ ਹੁੰਦਾ ਵਿਦਵਾਨਾਂ ਦਾ ਕੀ ਹੁੰਦਾ ਉਹਨਾਂ ਦਾ ਬਿਜ਼ਨਸ ਹੈ ਇਹ ਪੰਡਤ ਲੋਕਾਂ ਕੋ ਵਿਵਹਾਰ ਵਿਵਹਾਰ ਉਹਨਾਂ ਬਿਜ਼ਨਸ ਦੁਕਾਨਦਾਰੀ ਤੁਹਾਡੀ ਤਾਂ ਦੁਕਾਨਦਾਰੀ ਹੈ ਗਿਆਨ ਵੇਚਣ ਵਿਦਵਾਨਾਂ ਦਾ ਗਿਆਨ ਵੇਚਣਾ ਵਿਵਹਾਰ ਹੁੰਦਾ ਹੈ ਗਿਆਨ ਬੰਤ ਕੋ ਤਤ ਵਿਚਾਰ ਕੋਈ ਲੜਕਾ ਵੇਚੀ ਲੜਕੀ ਵੇਚੇ ਕੋਈ ਕਹੂਗਾ ਗਾਣ ਕੋਈ ਕੋਈ ਗਿਆਨ ਵੇਚਦਾ ਲੜਕਾ ਕਹਿੰਦਾ ਗਿਆਨ ਨੂੰ ਲੜਕੀ ਆ ਵਿਦਿਆ ਵਿਦਿਆ ਵੇਚਣਾ ਲੜਕੀ ਵੇਚਣ ਦੇ ਬਰਾਬਰ ਕਹਿੰਦੀ ਹੈ ਗੁਰਬਾਣੀ ਕੋਈ लड़का बेटी ਲੜਕੀ बेटे ਕੋਈ साझा ਕਰੇ ਕਬੀਰ ਸਿੰਘ हर सिंह ਕਰੇ ਆਪਣੇ ਅੰਤਰਾਤਮਾ ਨਾਲ ਸਾਂਝਾ ਕਰਕੇ ਹਰ ਸਿਰ ਕਰੋ ਨਾਮ ਦਾ ਵਪਾਰ ਕਰੋ ਗਿਆਨਵੰਤ ਸਿਆ ਗਿਆਨਵੰਤ ਕੋ ਤਤ ਵਿਚਾਰ ਸਾਡੇ ਸਰਹਾ ਨਹੀਂ ਲੈਂਦੇ ਬਿਲਕੁਲ ਜਿਹੜੇ ਅਸੀਂ ਨਾ ਨਹੀਂ ਲੈਂਦੇ ਰੁਪਏ ਦੇ ਨਹੀਂ ਕੀ ਕਰਦੇ ਨੇ ਵੇਚਦੇ ਨੇ ਸਾਰੇ ਬਿਜਨਸ ਹੈ ਉਹਨਾਂ ਦਾ ਬੜੀਆ ਵਧਿਆ ਬਿਜਨਸ ਕਮਾਈ ਵਾਸਤੇ ਉਹਨਾਂ ਨੇ ਪਰ ਗੁਰਮੁਖਾਨਾ ਨਹੀਂ ਹੋਏ ਰਹਾ ਹੁੰਦਾ ਗਿਆਨਵੰਤ ਕੋ ਤਤ ਵਿਚਾਰ ਤਤ ਵਿਚਾਰ ਜਿਹੜਾ ਗਿਆਨਵੰਤ ਹੋਣਾ ਤਤ ਵਿਚਾਰ ਕਰਨੀ ਹੈ ਜਿਹੜੇ ਪੜਨ ਲੋਗ ਨੇ ਉਹਨਾਂ ਦਾ ਵਿਹਾਰ ਹੈ ਤਾਂ ਵਪਾਰ ਹੈ ਵਿਦਵਾਨਾਂ ਦਾ ਤਾਂ ਵਪਾਰ ਹੁੰਦਾ ਹੈ ਸੰਤਾਂ ਦਾ ਵੀ ਸੰਤ ਤਾਂ ਹਣੇ ਨਹੀਂ ਹੈ ਸੱਚੇ ਤਾਂ ਵਿਦਵਾਨਾਂ ਦੇ ਚੇਲੇ ਨੇ ਸੰਤ ਕਹੋ ਨੇ ਆਪਣੇ ਆਪ ਸੰਤ ਕਾਹਨੂੰ ਨੇ ਜੋ ਵਿਚਾਰੇ ਬਣਦੇ ਬੁਰਦੇ ਨੇ ਹੋਈ ਸੁਣਾ ਤੇ ਲੋਕਾਂ ਨੂੰ ਗਲਤ ਫਲਤ ਜੋ ਵੀ ਕੁਛ ਹੈ ਇਹ ਤਾਂ ਇੰਨਾ ਗਲਤ ਸੁਣਾਉਂਦੇ ਰਹੇ ਨੇ ਹੁਣੇ ਸ਼ਰਮ ਇਹਨਾਂ ਨੂੰ ਬਹੁਤ ਬੁਰੀ ਖੜਾ ਨਾ ਖੋ ਜੋ ਦਾ ਪ੍ਰਚਾਰ ਸੀ ਜਿਹੜਾ ਝੂਠ ਇਹਨਾਂ ਨੇ ਬੋਲਤਾ ਇਹਨਾਂ ਨੂੰ ਜਵਾਬ ਦੇਣਾ ਖੋ ਜੋ ਜੋ ਪੜਿਆ ਲਿਖਿਆ ਸੀ ਉਹੀ ਪੜ ਬੋਲਦੇ ਸੀ ਜਿਹੜਾ ਵਿਦਵਾਨ ਸ਼ੱਕ ਕਰ ਲੈਂਦੇ ਨੇ ਕਿ ਕਈ ਗੱਲਾਂ ਤੇ ਖੋਜ ਕਰ ਲੈਂਦੇ ਨੇ ਇਹ ਤਾਂ ਖੋਜੀ ਵੀ ਨਹੀਂ ਹਣ ਜਾ ਕੇ ਜੀ ਜੈਸੀ ਬੁੱਧ ਹੋਈ ਕਹਿ ਕਬੀਰ ਜਾਣੇ ਨਾ ਸੋਈ ਜਾ ਕੇ ਜੀ ਜੈਸੀ ਬੁੱਧ ਹੋਈ ਕਹਿ ਕਬੀਰ ਜਾਣੇਗਾ ਸੋਈ ਜਿਹਦੇ ਜੀ ਅੰਦਰ ਜਿਹਦੇ ਮਨ ਅੰਦਰ ਜਿਹਦੇ ਵਿੱਚ ਜੈਸੀ ਬੁੱਧੀ ਹੋਊਗੀ ਐਸੇ ਹੀ ਜਾਣ ਲੂਗਾ ਕੋਈ ਪੱਥਰ ਕਰਕੇ ਜਾਣ ਲੈਂਦਾ ਕਿਸੇ ਨੇ ਸ਼ਿਵਜੀ ਕਰਕੇ ਜਾਣ ਲੈ ਤੈਨੂੰ ਕਿਸੇ ਨੇ ਕਹੇ ਤੋ ਉਹਦੀ ਬੁੱਧੀ ਸੀ ਗੁਰਬਾਣੀ ਨੂੰ ਵੀ ਜੈਸੀ ਕਿਸੇ ਦੀ ਬੁੱਧੀ ਹੋਊਗੀ ਉਹ ਜਾਈਏ ਜੋ ਸਮਝ ਲੱਗੂਗੀ ਐਦਾ ਜੋ ਵੀ ਹੋਈ ਜੋ ਸਮਝ ਲੱਗੂਗੀ ਜੀ ਕਿਸੇ ਦੀ ਬੁੱਧੀ ਹੋਊਗੀ ਵਿਵੇਕ ਬੁੱਧੀ ਤੋਂ ਘੱਟ ਨਹੀਂ ਦੀ ਹੋਣੀ ਹੈ ਘੱਟ ਬੁੱਧੀ ਵਾਲਾ ਘਟਿਆ ਇਹਨੂੰ ਘਟਿਆ ਗਿਆਨ ਬਣਾ ਕੇ ਦੱਸੂਗਾ ਘੱਟ ਬੁੱਧੀ ਵਾਲੇ ਵਿਦਵਾਨਾਂ ਨੇ ਜੋ ਗਿਆਨ ਸਾਨੂੰ ਠੀਕ ਕੀਤਾ ਨੇ ਘਟਿਆ ਬਣਾ ਕੇ ਦਿੱਤਾ ਘਟਿਆ ਕਿਸਮ ਦਾ ਗਿਆਨ ਬਣਾ ਕੇ ਦਿੱਤਾ ਫਿਰ ਮੁੜ ਘਟ ਕੇ ਜੋੜਤਾ ਸਰੀਰ ਨਾਲੇ ਬਾਹਰ ਨਾਲੇ ਜੋੜ ਕੇ ਰੱਖਤਾ ਬਾਹਰਲੇ ਬਾਹਰਲੇ ਸਰੀਰ ਨਾਲ ਜੋੜ ਕੇ ਗੱਲ ਕਰਦੇ ਕਿ ਅੰਦਰਲੇ ਤੱਕ ਪਹੁੰਚ ਜਾਂਦੀ ਉਹ ਬੁੱਧ ਨਹੀਂ ਸੀ ਉਸੇ ਬਵੇਕ ਬੁੱਧੀ ਹੈ ਜਿਸ ਸੀ ਵਿਵੇਕ ਹੈ ਜਿਸ ਸੀ ਵਿਵੇਕ ਦੀ ਕਮਜ਼ੋਰੀ ਸੀ ਬਵੇਕ ਮੇਰਾ ਆਤਮਾ ਤੱਕ ਨਹੀਂ ਪਹੁੰਚੀ ਦੋ ਬਵੇਕ ਦੀ ਜਿਹੜੀ ਦ੍ਰਿਸ਼ਟੀ ਹੈ ਉਹੀ ਆਤਮ ਤੱਕ ਜਾਂਦੀ ਹੈ ਬਵੇਕ ਤੇ ਘਟ ਆਤਮ ਤੱਕ ਨਹੀਂ ਅਪਰੋਚ ਹੋ ਸਕਦੀ ਤੁਹਾਡੀ ਬਵੇਕ ਉਹਦੇ ਨਾਲ ਭੁੱਲਦੀ ਨਹੀਂ ਵਿਦਵਾਨਾਂ ਕੋ ਇਸ ਕਰਕੇ ਉਹ ਤੋਂ ਕਹਾ ਮਾਇਆ ਤੇ ਆ ਕੇ ਇਹਨਾਂ ਦੀ ਬੁੱਧੀ ਅਟਕ ਜਾਂਦੀ ਹੈ ਬਵੇਕ ਬੁੱਧੀ ਤੋਂ ਪਹਿਲਾਂ ਪਹਿਲੀ ਬੁੱਧੀ ਹੈ ਜਿਹੜੀ ਉਹ ਮਾਇਆ ਤੇ ਹੀ ਅਟਕ ਜਾਂਦੀ ਹੈ ਮਾਇਆ ਤੋਂ ਬਾਹਰ ਨਹੀਂ ਦੇਖਦੀ ਸ਼ਕਤੀ ਨਹੀਂ ਉਹਦੇ ਕੋਲ ਮਾਇਆ ਤੋਂ ਬਾਹਰ ਦੇਖਣ ਦੀ ਹਾਂਜੀ